ਇਤਿਹਾਸ ਦੇ ਵਿੱਚ ਪ੍ਰਮਾਣ ਮਿਲਦੇ ਹਨ ਕਿ ਭਗਤਾਂ ਨੇ ਵੱਡੀਆਂ ਵੱਡੀਆਂ ਮੰਗਾਂ ਮੰਗੀਆਂ ਹਨ ਦੁਨੀਆ ਦੀ ਕੋਈ ਚੀਜ਼ ਨਹੀਂ ਛੱਡੀ ਧੰਨਾ ਭਗਤ ਜੀ ਨੇ ਕਬੀਰ ਜੀ ਨੇ ਸਭਨਾ ਨੇ ਜੋ ਜੋ ਲੋੜ ਸੀ ਸਤਿਗੁਰਾਂ ਤੋਂ ਮੰਗਿਆ ਮਾਈ ਦਾਨੀ ਆਖਣ ਲੱਗੀ ਮਨ ਦੇ ਵਿੱਚ ਕਿ हे ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਮੈਂ ਨਾਮਦੇਵ ਵਾਂਗੂ ਤੁਹਾਡੇ ਕੋਲੋਂ ਕੋਈ ਛੰਨ ਨਹੀਂ ਬਣਾਉਣੀ ਹੇ ਸਤਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਕੋਈ ਧਨਮਾਲ ਨਹੀਂ ਚਾਹੀਦਾ ਧੰਨੇ ਵਾਂਗ ਮੈਨੂੰ ਕੋਈ ਕਬੀਰ ਵਾਂਗ ਹੋਰ ਕੋਈ ਲੰਮੇ ਪਦਾਰਥਾਂ ਦੀ ਲਿਸਟ ਦੀ ਲੋੜ ਨਹੀਂ ਹੈ ਮੈਨੂੰ ਇੱਕ ਤੁਹਾਡੇ ਦਰਸ਼ਨਾਂ ਦੀ ਲੋੜ ਹੈ ਮਾਈ ਦਾਨੀ ਦੀ ਅਰਦਾਸ ਪਹੁੰਚੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਰੋਪੜ ਵਾਲੀ ਨਹਿਰ ਦੇ ਉੱਤੇ ਆਪਣੇ ਪਿਆਰੇ ਸੇਵਕਾਂ ਦੇ ਨਾਲ ਬੈਠੇ ਬਚਨ ਬਿਲਾਸ ਕਰ ਰਹੇ ਸਨ ਜਿਸ ਵੇਲੇ ਮਾਈ ਦਾਨੀ ਦੀ ਅਰਜ ਪਹੁੰਚੀ ਆ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਚਨਾਂ ਦੀ ਲੜੀ ਟੁੱਟ ਗਈ ਆਖਣ ਲੱਗੇ ਆਪਣੇ ਨਿੱਜੀ ਸੇਵਕ ਭਾਈ ਵਜੀਰ ਸਿੰਘ ਤੇ ਸੰਤ ਧਾਰਾ ਸਿੰਘ ਜੀ ਜੀਆ ਬੱਗਾ ਜਿਹੜੇ ਕਿ ਲਾਂਗਰੀ ਸਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਨੂੰ ਆਖਣ ਲੱਗੇ ਭਾਈ ਜੀ ਧਾਰਾ ਸਿੰਘ ਜੀ ਗੜਵਾ ਡੋਰੀ ਲਾਓ ਤੇ ਕਿਸ਼ਹਿਰਾ ਪਰਨਾ ਲਾਓ ਆਪਾਂ ਰਾਤ ਜਾ ਕੇ ਅੰਮ੍ਰਿਤਸਰ ਰਹਿਣਾ ਤੋ ਸਾਧ ਸਿੰਘ ਜੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਹੈਰਾਨੀ ਮੰਨੀ ਪਰ ਸਤ ਵਚਨ ਕੀਤਾ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਟੇਸ਼ਨ ਇਥੋਂ ਦੂਰ ਹੈ ਤੇ ਜੇ ਹੁਕਮ ਕਰੋ ਤਾਂ ਭੈਣੀ ਸਾਹਿਬੋਂ ਕੋਈ ਸਵਾਰੀ ਦਾ ਇੰਤਜ਼ਾਮ ਕਰ ਲਿਆਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕਰਨ ਲੱਗੇ ਕਿ ਜੇ ਭੈਣੀ ਸਾਹਿਬ ਸਵਾਰੀ ਦਾ ਇੰਤਜ਼ਾਮ ਕਰਨ ਲੱਗੇ ਤੇ ਦੇਰ ਬਹੁਤ ਹੋ ਜਾਣੀ ਹੈ ਤੇ ਗੱਡੀ ਖੁੰਝ ਜਾਣੀ ਹੈ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਦੇ ਹੋਏ ਸੇਵਕਾਂ ਨੇ ਗੜਵਾ ਡੋਰੀ ਕਸ਼ਹਿਰਾ ਪਰਨਾ ਲੈ ਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਵਾਹੋਦਾਈ ਸਟੇਸ਼ਨ ਤੇ ਜਾ ਕੇ ਗੱਡੀ ਤੇ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਰਵਾਨਾ ਹੁੰਦੇ ਹਨ ਇਸ ਕਵਿਤਾ ਦੇ ਵਿੱਚ ਇਸ ਤਰ੍ਹਾਂ ਸਰਵਣ ਕਰੋ ਜੀ ਲੱਗੀ ਸੁਰਗ ਨੂੰ ਪੌੜੀ ਜਿਸ ਦਾ ਪ੍ਰੇਮ ਹੀ ਪਹਿਲਾ ਡੰਡਾ ਏ ਦੋ ਪਾਸੇ ਤਰਫਾਟ ਪਾਉਣ ਲਈ ਇਹ ਦੋ ਤਾਰਾ ਖੰਡਾ ਏ ਇਹ ਚੱਕੀ ਜਿਸ ਵਿੱਚ ਦੁਨੀਆ ਦੀ ਤਕਲੀਫ ਆ ਦਿਸਦੀ ਏ ਪਰਦੇਸੀ ਬੈਠੀ ਸੂਰਤ ਵੀ ਇਸ ਸ਼ੀਸ਼ੇ ਵਿੱਚ ਦੀ ਦਿਸਦੀ ਏ ਕੰਡਾ ਦਿਲਾਂ ਦੇ ਤੋਲਣ ਦਾ ਜਿਸ ਦੇ ਮਨ ਹਾੜੇ ਜਾਂਦੇ ਆ ਕਈ ਪੁੱਠੀ ਖੱਲ ਲੋਹਾ ਲੈਂਦੇ ਕਈ ਸੂਲੀ ਚਾੜੇ ਜਾਂਦੇ ਆ ਥਿਲ ਪੈਂਦੇ ਕੱਤਿਆਂ ਕੜਿਆਂ ਤੇ ਪਾਂਦੀ ਜੋ ਇਹ ਨਾਰਾ ਵੀ ਵਰਦੇ ਬਣ ਜਾਂਦੇ ਕੰਮ ਕਰਦੇ ਬਿਨ ਤਨਖਾਹਾਂ ਦੇ ਅਜਲਾ ਨੂੰ ਡੱਕੇ ਲਾ ਦਿੰਦੇ ਕਿਆਮਤ ਨੂੰ ਕਦਮੀ ਸੁੱਟ ਲੈਂਦੇ ਪਰਬਤ ਨੂੰ ਚੀਰ ਵਖਾਂਦੇ ਨੇ ਫੋਰੇ ਵਿੱਚ ਨੇਰਾ ਪੁੱਟ ਲੈਂਦੇ ਹੱਥ ਲੈ ਕੇ ਕਾਸਾ ਖੋਪਰ ਦਾ ਤਾਂ ਗਲੀ ਯਾਰ ਦੀ ਜਾਂਦੇ ਨੇ ਦਰਸ਼ਨ ਦੀ ਪਿਛਿਆ ਲੈਂਦੇ ਨੇ ਬੂਹ ਲੱਖ ਗਜਾਂਦੇ ਨੇ ਇੱਕ ਬੰਦ ਬੰਦ ਕਟਵਾ ਲੈਂਦੇ ਨਾ ਸੀ ਕਰਦੇ ਨਾ ਸੰਗਦੇ ਨੇ ਆਰੇ ਚਲਵਾ ਕੇ ਸੀਸ ਉਤੇ ਮਨ ਨਾਮ ਮਜੀਠੀ ਰੰਗਦੇ ਨੇ ਗੁਰ ਕੇ ਜੋ ਮਿੱਤਰ ਪਿਆਰੇ ਨੇ ਲੰਘ ਜਾਂਦੇ ਸਾਗਰ ਖਾਰੇ ਨੂੰ ਨਾਗਾਂ ਦੀਆਂ ਵਾੜਾਂ ਟੱਪ ਜਾਂਦੇ ਤੇ ਮਿਲਦੇ ਜਾ ਪਿਆਰੇ ਨੂੰ ਇੱਕ ਮਨ ਨੂੰ ਹੋਵੇ ਤਾਂਗ ਲਗੀ ਦੂਜਾ ਨਾ ਟਿਕ ਕੇ ਬੈੰਦਾ ਏ ਕੋਹਾਂ ਤੇ ਬੈਠਾ ਵੀ ਦਿਲ ਕਾਲਾ ਕਾਲਾ ਪੈਂਦਾ ਏ ਬਿਨ ਤਾਰਾਂ ਬਿਨ ਥੰਮਾ ਤੋਂ ਜਾ ਤਾਰ ਅਗੰਮੀ ਖੜਕੀ ਏ ਸਰਬ ਕਲਾ ਸਮਰੱਥ ਦੇ ਅੰਦਰ ਰੜਕ ਮਦਰ ਜਈ ਰੜਕੀ ਏ ਰੋਪੜ ਵਾਲੀ ਨਹਿਰ ਤੇ ਡੇਰੇ ਬੈਠਾ ਏ ਮਾਲਕ ਮੇਰਾ ਦਾ ਬੈਠਾ ਬੈਠਾ ਕਹਿਣ ਲਗਾ ਹੁਣ ਵੇਲਾ ਨਹੀਂ ਜੇ ਦੇਰਾਂ ਦਾ ਤਾਰਾ ਸਿੰਘ ਵਜ਼ੀਰ ਸਿੰਘ ਦੋ ਸੇਵਕ ਲੈ ਤੁਰਦੇ ਨੇ ਨਾਮ ਦੀ ਗੱਡੀ ਆ ਚੜੇ ਦਰਾਇਓ ਚੋਜ ਨਰਾਲੇ ਗੁਰਦੇ ਨੇ ਅੰਮ੍ਰਿਤ ਸਾਰਿਆ ਰਾਤ ਗੁਜ਼ਾਰੀ ਵੱਡੇ ਸ਼ੇਰ ਅਗਾਰੇ ਆ ਜੀਵਨ ਸਿੰਘਾ ਮਾਤਾ ਨੂੰ ਹੁਣ ਦਿੰਦੇ ਕਿਵੇਂ ਦਿਦਾਰੇ ਆ